ਜ਼ਰਬ ਲਗੇ ਜਾਂ ਸਰਤ ਹਰ ਤੇ ਏ ਜਿਬਰੀਲ ਨੇ ਕੀਤੀ ਸਦਾ ਕਦ ਕੁਤਲਾ ਅਮੀਰ ਅਲ ਮੂਮਿਨੀਨ ਕਦ ਕੁਤਲਾ ਅਮੀਰ ਅਲ ਮੂਮਿਨੀਨ ਖਾਲਕ ਦੇ ਘਰ ਜ਼ਖਮੀ ਹੋਇਆ ਵਿੱਚ ਸਜਦੇ ਦੇ ਚੇਰ ਖੁਦਾ ਕਦ ਕੁਤਲਾ ਅਮੀਰ ਅਲ ਮੂਮਿਨੀਨ ਕਦ ਕੁਤਲਾ ظالم ظلم دی تین چلائی لغمی شالج پال تیا تتنگی ازادا پاک امام پاک مسلح لال تیا جبرائیل وی تاج لہا کے آکھے سر وچ خاک روا